ਆਸਾੜ ਤਪੰਦਾ ਤਿਸ ਲੱਗੈ ਹਰ ਨਾਹੋ ਨ ਜਿਨਾ ਪਾਸ ਆੜ ਦਾ ਮਤਲਬ ਹੁੰਦਾ ਕੌਡੀ ਆੜ ਕਹਿੰਦੇ ਨੇ ਕੌਡੀ ਨੂੰ ਆੜ ਦਾਬ ਕੋ ਸ਼ਿਵਰੋ ਪਿਓਲਾ ਕੀੜੋ ਫੁੱਟੀ ਹੋਈ ਕੌਡੀ ਨੂੰ ਆੜ ਕਹਿੰਦੇ ਨੇ ਅੱਧੀ ਹੁੰਦੀ ਆ ਸਾਬਤ ਕੌਡੀ ਕੌਡੀ ਹੁੰਦੀ ਹੈ ਫੁੱਟੀ ਹੋਈ ਆੜ ਹੁੰਦੀ ਅਤੇ ਆੜ ਆਸਾੜ ਜਿਹੜੀ ਆਸ ਹੈ ਨਾ ਸਾਨੂੰ ਕਾਦੀ ਮਾਇਆ ਦੀ ਇਹ ਫੁੱਟੀ ਕੌਡੀ ਦੀ ਆਸ ਹੈ ਜਿਨ੍ਹਾਂ ਦਾ ਨਾਮ ਦੀ ਇੱਛਾ ਨਹੀਂ ਨਾ ਹੈ ਉਹਨਾਂ ਦੇ ਅੰਦਰ ਕਾਦੀ ਇੱਛਾ ਫੁੱਟੀ ਕੌਡੀ ਦੀ ਆਸਾੜ ਹਾੜਾ ਮਾਇਆ ਤਪੰਦਾ ਤੇ ਸਲੰਗਾ ਵੀਡੀਓ ਦੀ ਵੀ ਗੱਲ ਆ ਗਈ ਉਹਦੀ ਵੀ ਇਹਦੇ ਚ ਆਸ ਹੈ ਜਿਹੜੀ ਉਹ ਤਪੰਦਾ ਲੱਗਦੀ ਹੈ ਆਤਮਾ ਨੂੰ ਬਾਹਰਲਾ ਸਰੀਰ ਨੂੰ ਲੱਗਦਾ ਉਹ ਤਾਂ ਅਸਾਰ ਦਾ ਵੀ ਤਾਂ ਕਈ ਜਗ੍ਹਾ ਅਸਾਰ ਦੇ ਵਿੱਚ ਗਰਮੀ ਹੁੰਦੀ ਹੈ ਕਈ ਜਗ੍ਹਾ ਨਹੀਂ ਵੀ ਹੁੰਦੀ ਕੋਈ ਜ਼ਰੂਰੀ ਹੈ ਵੀ ਅਸਾਰ 'ਚ ਗਰਮੀ ਹੁੰਦੀ ਹੈ ਐਸੇ ਵੀ ਤਾਂ ਦੇਖ ਰਹੇ ਜਿਵੇਂ ਅਸਾਰ 'ਚ ਗਰਮੀ ਨਹੀਂ ਹੁੰਦੀ ਕੋਈ ਜ਼ਰੂਰੀ ਨਹੀਂ ਹੈ ਅਸਾਰ ਦੇ ਵਿਚਲਾ ਲੋਕ ਠੰਡ ਹੁੰਦੀ ਉੱਥੇ ਪਹਾੜਾਂ 'ਚ ਬਾਣੀ ਦਾ ਹਰ ਜਗ੍ਹਾ ਹੀ ਠੀਕ ਹੈ ਇਹ ਥੋੜੀ ਪੰਜਾਬ ਨੂੰ ਦੇਖ ਕੇ ਰਚੀ ਹੋਈ ਹੈ ਬਾਣੀ ਕ੍ਰਿਸ਼ਨ ਦੀ ਗੱਲ ਤਾਂ ਬੰਦੇ ਲੈਵਲ ਦੀ ਗੱਲ ਹੈ ਸਾਰੀ ਜਿਹੜੀ ਹਾਂ ਜਿਹੜੀ ਆਸ ਮਾਇਆ ਦੀ ਹੈ ਜਿੱਥੇ ਮਰਜ਼ੀ ਹੋਵੇ ਉੱਥੇ ਹੀ ਤਬੂਗਾ ਉਹ ਸਾਰੀ ਜਗ੍ਹਾ ਲੱਗੂਗੀ ਕ੍ਰਿਸ਼ਨ ਦੀ ਅੱਗ ਉੱਥੇ ਜਾਊ ਕ੍ਰਿਸ਼ਨ ਦੀ ਅੱਗ ਤਾਂ ਜਿੱਥੇ ਮਰਜ਼ੀ ਜਾਏ ਬਰਫ਼ ਦੇ ਵਿੱਚ ਬੰਦ ਕਰਦੇ ਉੱਥੇ ਵੀ ਲੱਗੂਗੀ ਆ ਗਰਮੀ ਤਾਂ ਹਰੇਕ ਜਗ੍ਹਾ ਹੁੰਦੀ ਹੈ ਨਹੀਂ ਮੌਸਮ ਹੈ ਹੋਰ ਵਰਲਡ ਦੇ ਵਿੱਚ ਇੱਥੇ ਸਿਆਲ ਹੈ ਉੱਥੇ ਗਰਮੀ ਉੱਥੇ ਗਰਮੀ ਉੱਥੇ ਸਿਆਲ ਹੈ ਇਹ ਨਹੀਂ ਹੁੰਦਾ ਹੁੰਦਾ ਇਦਾਂ ਬਹੁਤ ਉਹਨਾਂ ਦਾ ਕੋਈ ਸਬੰਧ ਨਹੀਂ ਹੈ ਉਹ ਇਹਦਾ ਮੈਂ ਨਾਮ ਲਿਆ ਹੋਇਆ ਉਹਨਾਂ ਨੇ ਆਪਣੀ ਗੱਲ ਕਹੀ ਗਏ ਲੋਕ ਆਪਣੇ ਉਲਝੇ ਫਿਰਦੇ ਰਹੇ ਆਸਾੜ ਤਪੰਦਾ ਤਿਸ ਲੱਗੇ ਹਰਨਾਹ ਨਜਨਾ ਪਾਸ ਜਿਨਾ ਕੋ ਹਰਨਾਮ ਨਹੀਂ ਨਾਮ ਵਾਲੇ ਕੋਲ ਜੇ ਮਾਇਆ ਦੀ ਵਿਚਾਵੇ ਆਵੇ ਨੂੰ ਤਪੰਦਾ ਨਹੀਂ ਲੱਗਦੀ ਉਹ ਕਿਹੜਾ ਮਾਇਆ ਛੱਡਿਆ ਹੁੰਦਾ ਕਿਤੇ ਉਹਨੂੰ ਨਹੀਂ ਇਹ ਤਾਂ ਪਰੇਸ਼ਾਨ ਕਰਦੀ ਮਾਇਆ ਦੀ ਇੱਛਾ ਵੀ ਕਾਰੋਬਾਰ ਉਹ ਵੀ ਕਰਦਾ ਰਹਿੰਦਾ ਕਾਰੋਬਾਰ ਤਾਂ ਉਹ ਵੀ ਕਰਦਾ ਰਹਿੰਦਾ ਉਹਨੂੰ ਇੰਨੀ ਮਾਇਆ ਜਿਹੜੀ ਹੈ ਉਹਨੂੰ ਜਾਣਦੀ ਨਹੀਂ ਹੁੰਦਾ ਤ੍ਰਿਸ਼ਨਾ ਨਹੀਂ ਬਣਦੀ ਉਹਦੇ ਅੰਦਰ ਹੋਇਆ ਮਾਇਆ ਜਾਂ ਤ੍ਰਿਸ਼ਨਾ ਬਣ ਜਾਂਦੀ ਹੈ ਜਿਆਦਾ ਔਖਾ ਕਰਦੀ ਹੈ ਪੈਟਰੋਲ ਠੰਡਾ ਜੇ ਸਿਗਲਾ ਦੀ ਫਿਰ ਉਹਨਾਂ ਨੇ ਪਟੋਲ ਨੂੰ ਤੀਲੀ ਲੱਗੀ ਹੋਈ ਐ ਬਲਮੁਖਾਂ ਨੇ ਇਹ ਪਟੋਲ ਨੂੰ ਤੀਲੀ ਲੱਗਦੀ ਦਿੱਤੇ ਬਸ ਉਹ ਠੰਡਾ ਰਹਿਣਾ ਹੋ ਜਾਂਦੀ ਹੈ ਮਾਇਆ ਤਾਂ ਐਸੀ ਚੀਜ਼ ਐ ਬਰਫ਼ ਵੀ ਤਾਂ ਮਾਇਆ ਹੀ ਐ ਉਬਲਦਾ ਪਾਣੀ ਵੀ ਮਾਇਆ ਹੀ ਐ ਭਾਵ ਵੀ ਮਾਇਆ ਹੀ ਐ ਉਹ ਭਾਵ ਸਾੜਦੀ ਐ ਬਰਫ਼ ਸਾੜਦੀ ਨਹੀਂ ਉਹਨਾਂ ਦੇ ਅੰਦਰ ਭਾਵ ਰੂਪ ਦੇ ਵਿੱਚ ਹੈ ਤ੍ਰਿਸ਼ਨਾ ਦੇ ਰੂਪ ਦੇ ਵਿੱਚ ਹੈ ਸਾਡੇ ਕੋਲ ਲੱਕੜੀ ਦੇ ਰੂਪ ਚ ਉਹਨਾਂ ਦੇ ਵਿੱਚ ਕੋਲੇ ਦੇ ਰੂਪ ਚ ਜਲ ਦੇ ਜਲ ਦੀ ਲੱਕੜੀ ਦੇ ਰੂਪ ਚ ਲੋਕ ਅੱਗ ਦੇ ਰੂਪ ਚ ਤ੍ਰਿਸ਼ਨਾ ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ ਜਗ ਜੀਵਨ ਪੁਰਖ ਤਿਆਗਿਆ ਹੋਇਆ ਉਹਨਾਂ ਨੇ ਇਸ ਕਰਕੇ ਜਿਨ੍ਹਾਂ ਨੇ ਜਗ ਜੀਵਨ ਪੁਰਖ ਤਿਆਗਤਾ ਨਾ ਇੱਕ ਤਾਂ ਪੁਰਖ ਉਹ ਹੈ ਜਿਹੜਾ ਜਗ ਦਾ ਹੀ ਜੀਵਨ ਉਹ ਤਾਂ ਹਰ ਹੈ ਸਾਰੇ ਜਗ ਦੇ ਵਿੱਚ ਹੈ ਉਹੀ ਪੁਰਖ ਹੈ ਸਾਰੇ ਜਗ ਦਾ ਇਹ ਹੁਕਮ ਹੁਕਮ ਵੀ ਪੂਰਨ ਪੁਰਖ ਹੈ ਸਾਰੇ ਜਗ ਦਾ ਹੁਕਮ ਤੋਂ ਪੈਦਾ ਹੋਇਆ ਸਭ ਕੁਝ ਹੁਕਮ ਨੂੰ ਪਾਲਣਾ ਕਰ ਰਿਹਾ ਹੁਕਮੇ ਬੜਾ ਕਰ ਰਿਹਾ ਜਗ ਜੀਵਨ ਪੁਰਖ ਤਾਂ ਤਿਆਗਿਆ ਹੋਇਆ ਰਜੀ ਦੇ ਮਾਨਸ ਦੀ ਆਸ ਪਰ ਆਦਮੀ ਤੇ ਆਸ ਕਰ ਲਈ ਆਦਮੀ ਨੂੰ ਗੁਰੂ ਬਣ ਲਿਆ ਜਗ ਜੀਵਨ ਪੁਰਖ ਨੂੰ ਛੱਡ ਕੇ ਕੋਈ ਆਦਮੀ ਤੇ ਟੇਕ ਰੱਖ ਲਈ ਜੀ ਨੇ ਆਦਮੀ ਜੋ ਤੇ ਟੇਕ ਰੱਖੜੀ ਬੇਵਕੂਫੀ ਹੈ ਗੁਰਬਾਣੀ ਜਗਾ ਜਗਾ ਮਾਨਸ ਕੀ ਟੇਕ ਵਰਤੀ ਸਮਝਾਉਣ ਅਸੀਂ ਆਦਮੀ ਨੂੰ ਗੁਰੂ ਨਹੀਂ ਬਣ ਸਕਦੇ ਫਿਰ ਹਿੰਦੂ ਹੋ ਗਏ ਇਹ ਗੱਲ ਤਾਂ ਉਹਨਾਂ ਨੇ ਹਟਾਈ ਸੀ ਭਗਤਾਂ ਕੋਲ ਹੋਰ ਗੱਲ ਕੀ ਸੀ ਹਟਾਉਣ ਵਾਲੀ ਇਹ ਇੱਥੋਂ ਇਹਦਾ ਨਾਰਾ ਕੀਤਾ ਸੀ ਉੱਥੇ ਖੱਡੇ ਫੇਰ ਫੇਸੜਤਾ ਲਿਆ ਕੇ ਨਾ ਇੱਥੋਂ ਨਹੀਂ ਨਿਕਲ ਸਕਦੇ ਇਹ ਜਿੰਨਾ ਯਾਰ ਗੁਰਬਾਣੀ ਦਾ ਲਾਡੀ ਨਾ ਫੇਰ ਫੜਦੇ ਸਮਾਰ ਕੇ ਐਂ ਖੋਜ ਕੇ ਉਹਨੂੰ ਮੰਨਦੇ ਨਹੀਂ ਇਹ ਸਾਡੇ ਜੋ ਨਿਕਲੇ ਨਹੀਂ ਸਕਦੇ ਗੁਰਬਾਣੀ ਘੱਟ ਸਕਦੀ ਹੈ ਸਾਨੂੰ ਗੁਰਬਾਣੀ ਜੋ ਕਹਿੰਦੀ ਹੈ ਕੋਈ ਡਰ ਪੈ ਦੀ ਲੋੜ ਨਹੀਂ ਕਿਸੇ ਦੀ ਜੋ ਸਾਡੀਆਂ ਮਾਨਤਾਵਾਂ ਨੇ ਜੋ ਵੀ ਹੈ ਕਿਸੇ ਭੈ ਕਰਨ ਦੀ ਲੋੜ ਨਹੀਂ ਜੋ ਗੁਰਬਾਣੀ ਕਹਿੰਦੀ ਉਹ ਬੰਦੂ ਫਿਰ ਮੈਂ ਕਹਦੀ ਹੈ ਜੋ ਗੁਰਬਾਣੀ ਉਹ ਕਹਿ ਰਹੀ ਹੈ ਇਹ ਤਾਂ ਦੂਰ ਕਰ ਰਹੀ ਹੈ ਭੈ ਦਾ ਦੂਰ ਕਰ ਰਹੀ ਹੈ ਤੁਸੀਂ ਭੈ ਪਾ ਲਿਆ ਵੇ ਉਹ ਤਾਂ ਜੇ ਨਾਨਕ ਗੁਰੂ ਗੁਰੂ ਮੰਦਰ ਜੀ ਐਸੀ ਤਾਂ ਕਿਆ ਖਾਂਦੀ ਕੀ ਹੋ ਜੂ ਭੈ ਕਿਨੇ ਭੈ ਹੈ ਇਹ ਤਾਂ ਭੈ ਕਾਹੂ ਕੋ ਦੇ ਦੇਣਾ ਨਾ ਭੈ ਮਨਤਾਂ ਵਾਲੀ ਹੈ ਇਹ ਭੈ ਕਿਨੇ ਬਾਤਾ ਤੁਹਾਨੂੰ ਭੈ ਬਾਤਾ ਹਿੰਦੂਆਂ ਨੇ ਹਿੰਦੂ ਬਣਾਤੇ ਜਿਹੜੇ ਰੌਲਾ ਪਾਉਂਦੇ ਨੇ ਨਾ ਸਾਰੇ ਹਿੰਦੂ ਨੇ ਕੱਟੜ ਹਿੰਦੂ ਨੇ ਜਿਹਦੇ ਨਾਲ ਬੋਲਦੇ ਆਰਐਸਐਸ ਉਹ ਜੀ ਆਰਐਸਐਸ ਦਾ ਸੂਰਾ ਦਾਦ ਬਣਾਤਾ ਪੈ ਰਹਿਣੇ ਦੀ ਦਿੰਦਾ ਕਿਸੇ ਦੇ ਸੁਦੀ ਉਹ ਆਪ ਹਿੰਦੂ ਨੇ ਕੱਟੜ ਅਸਲ ਦੇ ਵਿੱਚ ਸਾਰੇ ਇਹ ਇਹ ਬਹਿ ਜਾਣ ਸਾਡੇ ਕੋਲ ਬੁਦਾਨ ਦੇ ਵਿੱਚ ਬੁਦਾਨ ਦੀ ਗੱਲ ਕਰਨ ਸਾਰੇ ਹੋਰ ਧਰਮਾਂ ਦੇ ਬੰਦੇ ਚੰਗੇ ਚੰਗੇ ਅਫਸਰ ਉਹ ਬੜੇ ਬੜੇ ਸਕਾਲਰ ਬੈਠੇ ਨੇ ਆਦਮੀ ਜਿਹੜੇ ਧਾਰਮਿਕ ਆਦਮੀ ਨੇ ਉਹਨਾਂ ਨੂੰ ਬਿਠਾ ਲਾਂਗੇ ਅਸੀਂ ਜੱਜਾਂ ਨੂੰ ਵੀ ਤੁਸੀਂ ਦੱਸੋ ਵੀ ਕੀ ਹੈ ਆਏ ਬਾਣੀ ਪਈ ਇਹਦੇ ਅਰਥ ਕਰੋ ਇਹ ਸਾਰੇ ਫਟਫਟ ਕਰਦੇ ਨੇ ਉੱਠਣ ਖਬਰਾਂ ਕਿਥੋਂ ਨਾਲ ਮੰਨਤਾ ਬਣਾ ਲਈ ਆਪਣੀ ਉਹੀ ਬੜੇ ਮੈਂ ਫਿਰ ਫਿਰ ਰਹਾ ਵੀ ਸਿੱਖੀ ਕਿੱਥੇ ਗੋਲਕ ਤੇ ਬਿਨਾ ਹੈ ਕੀ ਇਹਨਾਂ ਕੋਲ ਆ ਲੜਾਈਆਂ ਪੜਾਈਆਂ ਸਾਰੇ ਕਲੇਸ਼ ਕਾਹਦੇ ਪੈਦਾ ਕੀਤੇ ਨੇ ਜਗਾ ਇੰਨੇ ਕਲੇਸ਼ ਕਿੱਥੋਂ ਪੈਦਾ ਹੋਏ ਨੇ ਮਾਇਆ ਤੋਂ ਪੈਦਾ ਹੋਏ ਨੇ ਤੇ ਸੱਚ ਛੱਡਦਾ ਅੱਗੇ ਕਹਦੇ ਨਹੀਂ ਸਿੱਖਦੇ ਇਸ ਗੁਰਮੁਖਾਂ ਸਿੱਖਾਂ ਦੇ ਕਹੇ ਜਲ ਵੀ ਪਾਇਆ ਮਾਇਆ ਨੇ ਪਾਇਆ ਤੀਰ ਬੰਨ ਕੇ ਪਾਇਆ ਮਾਇਆ ਕਰਕੇ ਪਾਇਆ ਪੰਜਵਾਂ ਪਾਇਆ ਛੱਡ ਕੇ ਪਰੇ ਹੋ ਗਏ ਸਾਰੇ ਕਲੇਸ਼ ਮਾਇਆ ਬੋਦੀ ਹੁਣ ਵੀ ਮਾਇਆ ਦਾ ਕਲੇਸ਼ ਗੋਲ ਦਾ ਨਾ ਕਲੇਸ਼ ਔਰ ਆਣੇ ਵਾਲਿਆਂ ਨੇ ਕਹਾਂ ਸਿੱਖੀ ਦਾ ਪ੍ਰਚਾਰ ਕਰਦੇ ਪਚੀਡੇ ਦੇ ਉਹ ਗੋਲਕ ਤੇ ਕਹਿੰਦਾ ਵੀ ਸਾਡਾ ਕਬਜ਼ਾ ਹੋ ਜਾ ਉਹ ਵੀ ਗੋਲਕ ਕਾਤਰੇ ਕਰਦਾ ਹੈ ਸਾਰੇ ਜਾਣਦੇ ਹੀ ਨੇ ਜਿਹੜਾ ਗੱਡਾ ਕਾਪ ਸਿੱਖ ਕੀ ਉਹਨੂੰ ਪਤਾ ਸਿੱਖੀ ਦਾ ਸਿੱਖੀ ਕੀ ਹੁੰਦੀ ਹੈ ਪਤਾ ਉਹਨੂੰ ਕੱਖੜੀ ਪਤਾ ਉਹਨੂੰ ਸਿੱਖੀ ਬਾਰੇ ਨਾਲੇ ਉਹਨਾਂ ਲੈਣਾ ਕੀ ਸਿੱਖੀ ਤੇ ਉਹ ਤਾਂ ਕਦੇ ਇਹ ਵੀ ਕਿਹਾ ਵੀ ਭਾਈ ਸਿੱਖੀ ਦਾ ਪ੍ਰਚਾਰ ਵਧੀਆ ਨਹੀਂ ਹੁੰਦਾ ਤੁਹਾਡਾ ਇਹ ਕੋਈ ਨਹੀਂ ਕਹਿੰਦਾ ਗੋਲਕ ਦੀ ਗੱਲ ਕਰਦੇ ਸਾਡੀ ਕਮੇਟੀ ਵੱਖਰੀ ਬਣਾ ਦਿਓ ਕਮੇਟੀ ਕੀ ਕਰੂ ਗੁਰਥੇ ਦਾ ਕੀ ਕਰਤਾ ਪ੍ਰਚਾਰ ਸਿਰ ਡਾਕਾ ਗੋਲ ਕਿਤੇ ਅਖਸਰ ਦੀ ਗੋਲ ਕਿਤੇ ਇਹਦੇ ਦਾ ਰੌਲਾ ਖਾਲਸੇ ਨੇ ਪਹਿਲੇ ਇਹਨਾਂ ਨੂੰ ਦੇਤੀ ਉਹ ਤੁਸੀਂ ਲੜੋ ਬਾਂਦਰਾਂ ਦੀ ਪਹਿਲੀ ਛੜਤੀ ਪਹਿਲੀ ਛੜਤੀ ਬਾਂਦਰਾਂ 'ਚ ਡੰਡੇ ਵੀ ਦੇਤੇ ਨਾਲ ਕਰਬਾਨਾ ਪਾਤੀ ਲੜੀ ਜਾਓ ਉਹਨੇ ਤਮਾਸ਼ਾ ਆਪ ਦੇਖ ਤੂੰ ਬੈਠ ਤਮਾਸ਼ਾ ਨਾਲ ਤਮਾਸ਼ਾ ਦੇਖਦੇ ਨੇ ਬੈਠੇ ਜਿਹੜੇ ਤਮਾਸ਼ਾ ਦੇਖਦੇ ਨੇ ਨਾ ਉਹ ਆਨੰਦ ਚ ਨੇ ਜਿਹੜੇ ਆਪ ਲੜਦੇ ਨੇ ਇਹ ਜੇ ਸਾਡੇ ਚ ਵੀ ਆ ਗਏ ਸੀ ਬੜੇ ਸੀ ਮਾਇਆ ਵਾਲੇ ਉਹ ਸੀ ਉਹਨਾਂ ਨੂੰ ਆਪੇ ਵੱਖਰੇ ਹੋ ਗਏ ਵੀ ਤੁਸੀਂ ਭਾਈ ਲੈ ਲਓ ਸਵਾਲ ਮਾਇਆ ਦਾ ਅਗੋਣੀ ਉਹਨਾਂ ਦੀਆਂ ਚਲਦੀਆਂ ਨੇ ਸਾਨੂੰ ਪਤਾ ਵੀ ਜਿਹੜੇ ਤੁਸੀਂ ਰਾਹ ਪੈ ਗਏ ਉਹ ਗਾਲੀਆਂ ਵਾਲਾ ਕੋਈ ਫਰਕ ਨਹੀਂ ਪਉਂਦਾ ਇਹਦੇ ਵਿੱਚ ਇਹ ਕੋ ਨਿਕਲੂ ਹੋਰ ਕੁਝ ਨਹੀਂ ਨਿਕਲਦਾ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਜਗ ਜੀਵਨ ਪੁਰਖ ਜੀ ਨੇ ਤਿਆਗਤਾ ਆਦਮੀ ਤੇ ਆਸ ਕਰ ਲਈ ਮਾਨਸ ਸੰਧੀ ਆਸ ਆਦਮੀ ਤੇ ਟੇਕ ਰੱਖ ਲਈ ਦੂਏ ਭਾਏ ਦੁਗਚੀ ਹੈ ਉਹਦੇ ਦੂਜੇ ਤੇ ਉਹਦੇ ਅੰਦਰ ਭੁੱਖ ਕਾਰੀ ਆ ਗਈ ਦੂਏ ਭਾਏ ਬਗੁਚੀਏ ਗੱਲ ਪਾਈ ਹੋ ਗਈ ਨਾ ਜਗ ਜੀਵਨ ਪੁਰਖ ਨੂੰ ਛੱਡ ਕੇ ਲੜ ਆਦਮੀ ਦੇ ਉੱਤੇ ਜੜ ਲੜ ਫੜ ਲਿਆ ਦੂਜੀ ਭਾਵਨਾ ਕਰਕੇ ਫੜਿਆ ਉਹ ਤਾਂ ਮਾਇਆ ਦਾ ਤੇ ਖੜ ਗਿਆ ਨਾ ਪੁਰਖ ਤਾਂ ਫਿਰ ਮਾਇਆ ਰਹਿ ਗਈ ਨਦੀ ਦੀ ਮਾਇਆ ਗਲ ਪਈ ਸੁ ਜਮਕੀ ਫਾਸ ਜਮਕੀ ਫਾਸ ਉਹਦੇ ਗਲ ਚੋਂ ਨਹੀਂ ਨਿਕਲ ਸਕਦੀ ਜਗ ਜੀਵਨ ਪੁਰਖ ਨੂੰ ਛੱਡ ਕੇ ਜਿਹਨੇ ਆਦਮੀ ਨੂੰ ਗੁਰੂ ਬਣਾਇਆ ਹੋਇਆ ਗਲ ਚੋਂ ਫਾਸੀ ਨਹੀਂ ਨਿਕਲਣੀ ਉਹਦੇ ਗੁਰਬਾਣੀ ਕਹਿੰਦੀ ਫਾਸੀ ਪਈ ਹੋ ਰਹੂਗੀ ਗਲ ਪਈ ਸੋ ਜਮਕੀ ਇਹਦਾ ਗੁਰਬਾਣੀ ਝੂਠ ਬੋਲਦੀ ਹੈ ਸਾਰੀ ਗੁਰਬਾਣੀ ਪਲਟਦੀ ਇਹਨਾਂ ਨੇ ਪਰਵਾਹ ਨਹੀਂ ਕੀਤੀ ਗੁਰਬਾਣੀ ਕੀ ਲਿਖਿਆ ਹੈ ਅੰਨਾ ਹੋ ਗਏ ਅੰਨਾ ਹੋ ਗਏ ਕਬਸ ਨੂੰ ਪੈ ਗਏ ਜਿਹਾ ਬੀਜੈ ਸੋ ਲੁਣਾ ਮੱਥੇ ਜੋ ਲਿਖਿਆ ਜਿਹਾ ਬੀਜੈ ਸੋ ਲੁਣਾ ਉਹ ਜਿਹੜਾ ਬੀਜੂਗਾ ਕਿ ਕਰਾਂ ਬੀਜੂਗਾ ਕੱਢੇ ਹੀ ਖਾਊਗਾ ਉਹਦੇ ਹੋਰ ਕੀ ਖਾਊਗਾ ਕਰ ਬੀਜੇ ਜੱਟ ਡਾਕ ਬਜੋਰੀਆਂ ਨੇ ਮਿਲਣੀਆਂ ਨਹੀਂ ਉਥੋਂ ਡਾਕਾਂ ਨੇ ਮਿਲਣੀਆਂ ਨਹੀਂ ਉਥੋਂ ਜਿਹਾ ਬੀਜੇ ਸੋ ਲੋੜਾ ਸੋ ਲੋੜਾ ਉਹੀ ਵੱਡੂਗਾ ਜੋ ਬੀਜੂਗਾ ਮੱਥੇ ਜੋ ਲਿਖਿਆ ਮੱਥੇ ਜੋ ਲਿਖੋ ਪਹਿਲਾ ਜਮਨ ਪਹਿਲਾ ਤਾਂ ਬੀਜਣ ਦੇ ਪਹਿਲਾਂ ਆਪਾਂ ਲਿਖ ਲੈਦੇ ਵੀ ਆ ਖੇਚਾ ਬੀਜਣ ਬੀਜਣ ਦਾ ਪਹਿਲਾ ਉਹਨੂੰ ਤਿਆਰ ਕਰਦੇ ਆ ਉਹ ਜਾਈ ਉਹ ਜਾਈ ਸਭ ਕੁਝ ਕਰਦੇ ਆ ਜਿਹੜੇ ਆਲੂ ਬੀਜਣੇ ਨੇ ਉਹ ਵੱਟਾਂ ਪਾਉਂਦਾ ਹੈ ਵਜੇ ਕੁਝ ਕਰਦਾ ਜਿਹਨੇ ਗੰਨਾ ਬੀਜਣਾ ਉਹ ਕਰ ਲੈ ਜੇ ਨਰਵਾ ਬੀਜਣਾ ਹੋਏ ਜਾਂ ਹਿਸਾਬ ਲਾਉਂਦਾ ਆਪਣਾ ਲਿਖਿਆ ਤਾਂ ਪਹਿਲਾਂ ਹੀ ਹੁੰਦਾ ਵੀ ਆ ਜਾ ਬੀਜਣਾ ਪਹਿਲਾਂ ਮੱਥੇ ਮੱਥੇ ਨਾਲ ਪਹਿਲਾਂ ਮੱਥੇ ਨਾਲ ਪਹਿਲਾਂ ਐਡਵਾਂਸ ਐਡਵਾਂਸ ਲਿਖ ਕੇ ਜਾਂ ਬਣ ਕੇ ਚੱਲਦੇ ਐਡਵਾਂਸ ਮੰਨਣੇ ਰੂਟ ਮੱਥੇ ਲਿਖਿਆ ਕਹਿੰਦੇ ਨੇ ਪਹਿਲਾਂ ਜੋ ਆਪਾਂ ਸਲਾਹ ਕਰਦੇ ਉਹ ਮੱਥੇ ਲਿਖ ਲਿਆ ਜਿਵੇਂ ਬਸ ਹੈ ਬਾਅਦ ਦੇ ਮੱਥੇ ਤੇ ਲਿਖਿਆ ਹੁੰਦਾ ਕਿਥੇ ਨਹੀਂ ਜਾਣਾ ਉੱਥੇ ਲਿਖਿਆ ਨਹੀਂ ਹੁੰਦਾ ਫਰਾਂਡ ਦੇ ਫਿਰ ਉਹ ਉੱਥੇ ਲਿਖਿਆ ਹੋਇਆ ਉਹ ਹੈ ਉੱਥੇ ਨੂੰ ਜਾ ਰਹੀ ਆ ਫਿਰ ਜਿਹੜਾ ਪੂਰੇ ਬੋਰਡ ਲੱਗਿਆ ਹੋਇਆ ਉੱਥੇ ਨੂੰ ਜਾ ਰਹੀ ਆ ਨੂੰ ਫਿਰ ਜਦ ਦੂਏ ਤੋਂ ਜਾਂਦੀ ਬੋਰਡ ਬਦਲ ਦਿੰਦੇ ਨੇ ਵੀ ਅਸੀਂ ਬੋਰਡ ਅੰਦਰ ਬਦਲ ਦਿੰਦੇ ਸਾਡੇ ਹਿਰਦੇ 'ਚ ਲਿਖਿਆ ਹਿਰਦਾ ਹੀ ਮੱਥਾ ਆ ਮੱਥਾ ਨਹੀਂ ਹੈਗਾ ਮੱਥਾ ਆਤਮਾ ਦਾ ਮੱਥਾ ਹਿਰਦਾ ਹੁੰਦਾ ਹਿਰਦੇ 'ਚ ਲਿਖਿਆ ਹੋਇਆ ਸਾਡੇ ਜੋ ਅਸੀਂ ਮੰਨਿਆ ਹੋਇਆ ਉਹੀ ਲਿਖਿਆ ਹੋਇਆ ਇਹ ਭਾਸ਼ਾ ਹੈ ਇਹੀ ਫਰਕ ਹੈ ਭਾਸ਼ਾ ਦਾ ਧਰਮ ਦੀ ਭਾਸ਼ਾ ਹੈ ਧਰਮ ਦੇ ਤਾਂ ਆਤਮਾ ਦੇ ਨਾਲ ਚੱਲਦਾ ਆਤਮਾ ਦੇ ਮੱਥੇ ਤੇ ਲਿਖਿਆ ਹੋਇਆ ਮਨ ਨੇ ਮੰਨਿਆ ਆਤਮਾ ਦੇ ਮੱਥੇ ਤੇ ਜੋ ਮਨ ਨੇ ਮੰਨਿਆ ਆਤਮਾ ਦੇ ਮੱਥੇ ਤੇ ਲਿਖਿਆ ਉਹ ਅਕਲ ਦੇ ਮੱਥੇ ਤੇ ਲਿਖਿਆ ਹੈ ਰਹਿਣ ਵਿਹਾਣੀ ਪਛੋਤਾਣੀ ਉੱਠ ਚੱਲੀ ਗਈ ਨਿਰਾਸ਼ ਰਹਿਣ ਵਿਹਾਣੀ ਅੱਜ ਜ਼ਿੰਦਗੀ ਲੰਘ ਜਾਣੀ ਹੈ ਸੁਪਨਾ ਮੁਖ ਜਾਣ ਵਿਹਾਣੀ ਪਛੋਤਾਣੀ ਫਿਰ ਪਛਾਉ ਚੱਲੇ ਗਈ ਨਿਰਾਸ ਐ ਤਾਂ ਕੁਛ ਨਹੀਂ ਲੈ ਗਈ गई निराश ਜਿਨ ਕੋ ਸਾਧੂ ਭੇਟੀ ਐ ਉਧਰ ਗਏ ਹੋਏ ਖਲਾਸ ਜਿਹਨਾਂ ਸਾਧੂ ਮਿਲ ਗਿਆ ਉਹ ਦਰਗਾਹ ਦੇ ਵਿਚਾਰ ਹੱਥਕੜੀਆਂ ਖੁੱਲ ਜਾਂਦੀ ਉਹਨਾਂ ਦੀਆਂ ਹੱਥਕੜੀਆਂ ਇੱਥੇ ਖੁੱਲ ਜਾਂਦੀਆਂ ਸੁਧਰ ਕੇ ਹੋਏ ਖਲਾਸ ਦਰਗਾਹ ਚ ਉਹਦਾ ਕੋਈ ਹਿਸਾਬ ਨਹੀਂ ਉਹ ਹੋਰ ਰਾਹ ਕੱਢ ਦਿੰਦੇ ਉਹ ਕਿਹੜਾ ਮੁਲਜ਼ਮ ਨੇ ਭਈ ਜਿਹੜੇ ਜਵਾਦ ਵੀ ਘੱਡੇ ਨੇ ਕੋਈ ਤਾਂ ਅਦਕੜੀ ਲਾ ਕੇ ਕੱਢੇ ਨੇ ਕੋਈ ਅਦਕੜੀ ਖੋਲ ਕੇ ਕੱਢੇ ਨੇ ਉਹਨੇ ਖੋਲ ਕੇ ਕੱਢੇ ਨੇ ਉਹ ਤਾਂ ਪਹਿਲਾਂ ਹੀ ਉਥੋਂ ਹੁਕਮ ਆਇਆ ਹੋਇਆ ਵੀ ਇਹਨੂੰ ਛੱਡ ਦਿਓ ਉਹਨਾਂ ਦੀ ਪੇਸ਼ੀ ਭੁਗਤ ਕੇ ਫਿਰ ਬੰਦ ਕਰ ਦੇਣਾ ਲਿਆ ਕੇ ਦੂਜੇ ਆਪਣੇ ਜਿੱਥੇ ਮਰਜੀ ਜਾਣ ਉਹ ਯਾਦ ਨੇ ਦਰਗਾਹ ਦੇ ਵਿੱਚ ਖਲਾਸ ਹੋ ਗਏ ਬੰਦਨਾ ਤੋਂ ਮੁਕਤ ਹੋ ਗਏ ਕਰ ਕਿਰਪਾ ਪ੍ਰਭਾਪਣੀ ਤੇਰੇ ਦਰਸ਼ਨ ਹੋਏ ਪਿਆਸ ਸੇ ਪਰਮੇਸ਼ਰ ਐਸੀ ਕਿਰਪਾ ਕਰ ਕਿ ਤੇਰੇ ਦਰਸ਼ਨ ਦੀ ਪਿਆਸ ਰਹੇ ਬਾਕੀ ਕੋਈ ਪਿਆਸ ਲੱਗੇ ਹੀ ਲੋ ਕੋ ਪਿਆਸ ਰਹਿ ਜਵੇ ਤੇਰੇ ਦਰਸ਼ਨ ਹੋਏ ਪਿਆਸ ਮਾਇਆ ਦੀ ਦ੍ਰਿਸ਼ਨਾ ਬਿਲਕੁਲ ਜਾਗੇ ਹੀ ਨਾ ਹੁਣ ਤਾਂ ਹੈ ਨਹੀਂ ਪਰ ਜਾਗ ਬਣਾ ਪਵੇ ਐਸ ਵਕਤ ਤਾਂ ਹੈ ਨਹੀਂ ਪਰ ਕਿਤੇ ਜਾਗ ਨਾ ਪਵੇ ਫੇਰ ਇਹ ਸਭ ਖੜਾ ਕਰ ਦਵੇ ਫੇਰ ਵੀ ਜਾਗ ਪੈਂਦੀ ਹੁੰਦੀ ਹੈ ਇਹ ਕੋਈ ਛੁੱਟੀ ਕੋਈ ਨਾ ਕੋਈ ਵੀ ਛੱਡਦੀ ਫਿਰ ਕੋਈ ਆ ਜਵੇ ਦੇਖ ਲਵੇ ਫਿਰ ਪਾਲਵੇ ਪੁੱਛ ਚੱਲ ਫੇ ਚੱਲ ਪਿਆ ਮੇਰਾ ਮੇਰਾ ਜੀ ਹੀ ਨਾ ਕਰੇ ਤੂੰ ਮੈਨੂੰ ਝਾਕਣ ਨੂੰ ਜੀਵ ਨਾ ਕਰੇ ਇਦਾਂ ਪਾਵੇਂ ਮੇਰੇ ਕੋਲ ਆਲੇ ਹਜ਼ਾਰਾਂ ਕੁਆਂਟਲ ਪਈ ਹੈ ਮੇਰਾ ਨਾ ਜੀ ਕਰੇ ਨੂੰ ਖਾਣ ਨੂੰ ਆਇਆ ਤਾਂ ਵਿੱਚ ਤਾਂ ਰਹਿਣਾ ਹੀ ਹੈ ਪਈਆ ਪਈ ਹੈ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਹੈ ਪ੍ਰਭ ਤੇਰੇ ਬਿਨਾ ਪ੍ਰਭ ਤੁਧ ਬਿਨ ਤੇਰੇ ਬਿਨਾ ਦੂਜਾ ਕੋਈ ਪ੍ਰਭ ਨਹੀਂ ਹੈ ਪ੍ਰਭ ਦੇ ਤਾਂ ਸਾਹਮਣੇ ਖੜਾ ਨਾ ਤੁਧ ਜਦ ਕਹਿੰਦਾ ਤਾਂ ਉਹ ਸਾਹਮਣੇ ਖੜਾ ਮਾਵੇਂ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਹੈ ਪਰਮੇਸ਼ਰ ਤੇਰੇ ਬਿਨਾ ਦੂਜਾ ਕੋਈ ਪ੍ਰਭ ਨਹੀਂ ਹੈ ਸੰਸਾਰ ਵਿੱਚ ਨਾਨਕ ਇਹ ਅਰਦਾਸ ਕਰ ਰਿਹਾ ਇਹ ਲੋਕਾਂ ਨੂੰ ਦੱਸ ਰਿਹਾ ਹੈ ਅਰਦਾਸ ਹੁੰਦਾ ਪੇਸ਼ ਕਰਨਾ ਕੁਝ ਲੋਕਾਂ ਦੇ ਸਾਹਮਣੇ ਅਰਦਾਸਾ ਉਹਦੇ ਜਾਇਆ ਦਸ ਗ੍ਰੰਥ ਵਿੱਚ ਸੀ ਕਹਿੰਦੇ ਜਿਹੜੇ ਜਿਹੜੇ ਮੈਂ ਪਿਛਲੇ ਜਨਮ ਦੇ ਮੈਨੂੰ ਸਮਰਤੀ ਆਈ ਹੈ ਉਹ ਮੈਂ ਅਰਦਾਸ ਕਰਨਾ ਚਾਹਣਾ ਕਰ ਚਾਹੂ ਅਰਦਾਸਾ ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਹਣਾ ਨਾਨਕ ਪੇਸ਼ ਕਰ ਰਿਹਾ ਦੱਸ ਰਿਹਾ ਅਰਦਾਸ ਕਰ ਰਿਹਾ ਹੈ ਅਸਾੜ ਸੋ ਹੁੰਦਾ ਤਿਸ ਲੱਗਾ ਜਿਸ ਮਨ ਹਰ ਚਰਨ ਨਿਵਾਸ ਅਸਾੜ ਉਹਨੂੰ ਚੰਗਾ ਲੱਗਦਾ ਜਿਸ ਮਨ ਹਰ ਚਰਨ ਨਿਵਾਸ ਜਿਸ ਮਨ ਹਰ ਚਰਨ ਨਿਵਾਸ ਉਹਨੂੰ ਅਸਾੜ ਦਾ ਮਹੀਨਾ ਵੀ ਉਹਦੇ ਵਾਸਤੇ ਚੰਗਾ ਚੰਗਾ ਨਹੀਂ ਬੰਦੇ ਅਸਾੜ ਦੇ ਮਹੀਨੇ ਨੂੰ ਬਹੁਤ ਗਰਮੀ ਹੁੰਦੀ ਹੈ ਨਾ ਉਹਦੇ ਤੇ ਮਹੀਨੇ ਦੀ ਗੱਲ ਆ ਗਈ ਬਰਫ ਵਾਲਿਆਂ ਨੂੰ ਵੀ ਸਾਰੀ ਨਹੀਂ ਲੱਗਦਾ ਜਿੱਥੇ ਬਹੁਤੀ ਗਰਮੀ ਨੂੰ ਬਿਠੀ ਚੰਗਾ ਜਿੱਥੇ ਜ਼ਿਆਦਾ ਜਿੱਥੇ ਜ਼ਿਆਦਾ ਹੜ ਆਇਆ ਹੋਵੇ ਸਾਲ ਦੇ ਵਿੱਚ ਹੜ ਵੀ ਆ ਜਾਂਦਾ ਕਈ ਸੁਪੇ ਉਹਨਾਂ ਨੂੰ ਕਿਹੜਾ ਚੰਗਾ ਲੱਗਦਾ ਪਰ ਚਾਹੇ ਹੜ ਆਇਆ ਹੋਵੇ ਚਾਹੇ ਬਹੁਤ ਜ਼ਿਆਦਾ ਗਰਮੀ ਪੈਂਦੀ ਹੋਵੇ ਚਾਹੇ ਸਿਆਲ ਪੈਂਦਾ ਹੋਵੇ ਉਹਨੂੰ ਚੰਗਾ ਹੀ ਲੱਗਦਾ ਜਿਹਦਾ ਹਰ ਚਾਲੋ ਜਲਵਾਸ ਉਹਨੂੰ ਕੋਈ ਨਹੀਂ ਫਰਕ ਹੈਗਾ ਕੁਝ ਵੀ ਹੁੰਦਾ ਰਹੇ ਬਾਹਰ ਚਾਹੇ ਅਕਬਰ ਦੀ ਹੋਵੇ ਚਾਹੇ ਬਰਫ਼ ਵਰਦੀ ਹੋਵੇ ਚਾਹੇ ਘਲੂ ਘਰਾ ਹੋਇਆ ਹੋਵੇ ਅਸਾੜ ਦੇ ਵਿੱਚ ਉਹਨੂੰ ਅਸਾਲ ਠੀਕ ਹੀ ਲੱਗਦਾ ਉਹਦੇ ਵਾਸਤੇ ਅਸਾੜ ਵੀ ਠੀਕ ਹੈ ਜਿਹੜਾ ਲਵਾਸ ਹੈ ਚਾਲ ਦੇ ਵਿੱਚ ਹੈ ਉਹ ਵੀ ਦੇ ਚ ਸੋਚਦਾ ਹੀ ਉਹਨੂੰ ਪਰੇਸ਼ਾਨ ਨਹੀਂ ਕਰਦਾ ਸਾਡੇ ਵੀ ਨਹੀਂ ਲੋਕ ਕਹਿੰਦੇ ਸਾਲ ਪਰੇਸ਼ਾਨ ਕਰਦਾ ਕਹਿੰਦੇ ਜਿਹੜੇ ਹਰ ਚੱਲ ਵਿੱਚ ਦਵਾਸ ਉਹਨੂੰ ਨਹੀਂ ਕਰਦਾ ਸੰਸਾਰ ਤੇ ਉਲਟੀ ਗੱਲ ਕਹੀ ਸੰਸਾਰ ਤੇ ਗੱਲ ਉਲਟ ਕਹੀ ਆ ਪੰਜਾਬ ਦੇ ਲੋਕ ਸਾਲ ਨੂੰ ਪਰੇਸ਼ਾਨੀ ਦਾ ਵਾਇਸ ਹੁੰਦੇ ਸੀ ਨਾ ਧਰਤੀ ਜਲਦੀ ਹੈ ਪੱਟ ਤਪਦਾ ਹੈ ਸਾਲ ਦੇ ਬਾਅਦ ਸੌੜ ਆਉਂਦੇ ਨੇ ਫਿਰ ਪੂਰੀ ਗਰਮੀ ਹੁੰਦੀ ਹੈ ਫਿਰ ਸਾਵਣ ਹੁੰਦਾ ਜਦੋਂ ਅਸਾੜ ਹੁੰਦਾ ਲੋਕ ਵਿਆਕਲ ਹੋ ਜਾਂਦੇ ਨੇ ਨੌ ਵਾਸਤੇ ਅਸਲ ਦੇ ਵਿੱਚ ਧਰਮ ਦੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਵਿਆਕਲ ਹੁੰਦੇ ਨੇ ਨਾਮ ਵਾਸਤੇ ਉਹਨਾਂ ਦੀ ਧਰਤੀ ਹਿਰਦਾ ਟੱਪਦਾ ਹੁੰਦਾ ਕਿਹਨਾਂ ਕਿਵੇਂ ਮਿਲੇ ਇਹ ਜੀ ਪੋਜੀਸ਼ਨ ਬਹੁਤ ਸਾਰੇ ਲੋਕਾਂ ਨੂੰ ਹੈ ਸਿੱਖਾਂ 'ਚ ਵੀ ਪਤਾ ਲੱਗਦਾ ਨਹੀਂ ਇਹਨੂੰ ਗੱਲ ਦਾ ਪਤਾ ਲੱਗਦਾ ਫਿਰ ਕਿਵੇਂ ਫੋਨ ਕਰਦੇ ਨੇ ਕਿਵੇਂ ਉਹ ਕਿੰਨਾ ਖੁਸ਼ੀ ਮਨਾਉਂਦੇ ਨੇ ਉਹਨਾਂ ਦੇ ਹਿਰਦੇ 'ਚ ਉਹ ਹੈ ਉਹ ਸਿੱਖੀ ਕਿੱਥੇ ਗਈ ਕਿਉਂ ਨਹੀਂ ਪਤਾ ਲੱਗਦਾ ਕੀ ਗੱਲ ਹੈ ਆ ਕਿਉਂ ਹੋ ਰਿਹਾ ਬਾਣੀ ਕੁਝ ਕੁਝ ਤਾਂ ਸਮਝ ਆਉਂਦਾ ਵੀ ਹੈ ਉਹਨਾਂ ਨੂੰ ਪੂਰੀ ਗੱਲ ਨਹੀਂ ਸਮਝ ਆਉਂਦੀ ਜਦ ਉਹਨਾਂ ਨੂੰ ਪਤਾ ਲੱਗਦਾ ਵੀ ਪੈ ਜਾਂਦਾ ਸ਼ਾਂਤੀ ਆ ਜਾਂਦੀ ਕਿਉਂਕਿ ਅਸਾੜ ਤੇ ਬਾਅਦ ਸਭ ਆਉਣਾ ਹੀ ਆਉਣਾ ਹੁੰਦਾ ਹੈ ਜਦੋਂ ਇਹ ਜੀ ਪੋਜੀਸ਼ਨ ਲੋਕਾਂ ਦੇ ਹਿਰਦੇ 'ਚ ਬਣ ਜਵੇ ਤੇ ਸੱਚ ਨੇ ਪ੍ਰਗਟ ਹੋਣਾ ਹੀ ਹੋਣਾ ਹੁੰਦਾ ਬਹੁਤ ਬੋਲਦੀ ਗੱਲ ਹੈ ਇਹਦੇ ਨਾਲ ਉਹ ਸੱਚ ਮੰਨਿਆ ਜਾਂਦਾ ਸਾਲ ਦੇ ਬਿਨਾ ਜਿਵੇਂ ਉਹ ਕਹਿੰਦੇ ਨੇ ਤਪਦਾ ਪੱਠ ਤਪਦੇ ਨੇ ਬਾਹਰ ਪੱਠੀ ਨੂੰ ਤਪਦਾ ਕਹਿੰਦੇ ਕੋਈ ਨਹੀਂ ਆ ਜਾਂਦਾ ਸੌਣ ਸੌਣ ਆਉਂਦਾ ਹੀ ਹੁੰਦਾ ਹੈ ਮੌਸਮ ਹੁੰਦੀ ਇਹਨਾਂ ਮੌਸਮਾਂ ਦੇ ਉੱਤੇ ਹੀ ਜਾਂਦੀ ਜਿਹੜੇ ਗੁਰਮੁਖ ਨੇ ਹਿਸਾਬ ਲਾ ਕੇ ਦੱਸਦੇ ਨੇ ਦਾ ਨਹੀਂ ਹੋਵੇ ਉਹ ਵੀ ਸਾਲ ਆਉਣਾ ਬਾਅਦ ਚ ਸੌਣ ਆਉਣਾ ਕੁਦਰਤ ਦੇ ਵਿੱਚੋਂ ਪੜ ਕੇ ਦੱਸਿਆ ਹੋਇਆ ਹੈ ਵੀ ਜੇ ਕੁਦਰਤ ਐ ਕਰਦੀ ਹੈ ਉਹਦੇ ਬਾਅਦ ਐ ਹੁੰਦਾ ਧਰਤੀ ਦੇ ਉੱਤੇ ਜਦ ਕੁਦਰਤ ਇਹ ਤਾਂ ਨਾਮ ਦੀ ਭੁੱਖ ਹੁੰਦੀ ਹੈ ਫਿਰ ਫਿਰ ਐ ਕਰ ਦਿੰਦੀ ਦੋਏ ਗੱਲਾਂ ਹੁਕਮ ਨੂੰ ਬੁਲਾ ਕੇ ਰਸੀਆਂ ਹੋਈਆਂ ਡਿਸਕਸ ਕੀਤਾ ਹੋਇਆ ਜੇ ਜਾਗਦੀ ਹੈ ਭੁੱਖ ਪਰੇਸ਼ਾਨੀ ਵੱਧਦੀ ਹੈ ਕਿੰਨੇ ਭਗਤ ਸੀਗੇ ਇੱਕਦਮੇ 15 ਭਗਤ ਪ੍ਰਗਟ ਹੋ ਗਏ ਹੋਰ ਲੋਕ ਵੀ ਸੀ ਭਗਤ ਤਾਂ ਨਹੀਂ ਬਣ ਸਕੇ ਪਰ ਬਹੁਤ ਸਾਰਾ ਗਿਆਨ ਲੋਕਾਂ ਨੇ ਲਿਆ ਔਰ ਸ਼ਾਂਤੀ ਕਰਤੀ ਜਦ ਤੇ ਬਾਅਦ ਪੜਨ ਦੀ ਜਦ ਬਣੀ ਨਹੀਂ ਸਕੀ ਐਸੀ ਮਿੱਟੀ ਬਲੀਤ ਕੀਤੀ ਹੈ ਭਗਤਾਂ ਨੇ ਪੜਨ ਦੀ ਦੁਬਾਰਾ ਉਹਦੀ ਇੱਜ਼ਤ ਨਹੀਂ ਬਣ ਸਕੀ ਆਪਣੀ ਦੁਬਾਰਾ ਇੱਜ਼ਤ ਬਣਾਈ ਨਹੀਂ ਸਕਿਆ ਪੜਨ ਦਾ ਪੈਰ ਨਹੀਂ ਲੱਗਣ ਦਿੱਤੇ ਹੁਣ ਪੈਰ ਲਾਉਣ ਲੱਗੇ ਸੀ ਇਹ ਵਿਦਵਾਨ ਇਹ ਵਿਦਵਾਨ ਲੱਗੇ ਸੀ ਪੈਰ ਲਾਉਣ ਸਾਡੇ ਵਿਦਵਾਨਾਂ ਦੇ ਸਰਤੇ ਤੇ ਵਿਦਵਾਨਾਂ ਦੇ ਸਰਤੇ ਤੇ ਹੀ ਰੱਖਤਾ ਸਾਰਾ ਟੋਕਰਾ ਬ੍ਰਹਮ ਗਿਆਨ ਦਾ ਜਿਹੜੇ ਕਿ ਵਿਗਾੜਨੇ ਵਾਲੇ ਨੇ ਪੰਡਤ ਨੇ ਸਾਰੇ ਇਹਦਾ ਸਾਰੇ ਪੰਡਤ ਨੇ ਇਹਨਾਂ ਦੇ ਖਿਲਾਫ ਦਾ ਭਗਤ ਨੇ ਸਾਰੇ ਸਾਰੇ ਗੁਰਬਾਣੀਆਂ ਵਿਦਵਾਨਾਂ ਦੇ ਖਿਲਾਫ ਹੈ ਬੁਲਜਮੇ ਵਿਦਵਾਨ ਨੇ ਸਾਰੇ ਗੁਰਬਾਣੀ ਨੂੰ ਜੇ ਪੜ੍ਹੀਏ ਇਹੀ ਚੌਧਰੀ ਬਣੇ ਬੈਠੇ ਨੇ ਫੇਰ ਕੜੇ ਤਾਂ ਖੜੇ ਕੀਤੇ ਨੇ ਵਿਦਵਾਨ ਤਾਂ ਖੜੇ ਕੀਤੇ ਨੇ ਵੀ ਤੁਸੀਂ ਆਪਣਾ ਮੂੰਹ ਦੇਖੋ ਤੁਹਾਡਾ ਮੂੰਹ ਹੈ ਕਿਹੋ ਜਿਹਾ ਗੁਰਬਾਣੀ ਤੁਹਾਡੇ ਵਾਸਤੇ ਕੀ ਕਹਿੰਦੀ ਹੈ ਵਿਦਵਾਨ ਵਿਦਵਾਨ ਉਹ ਵਿਦਵਾਨ ਤਾਂ ਮੂਰਖ ਹੁੰਦੇ ਨੇ ਵਿਦਵਾਨ ਰੋਲੇ ਪਾਉਂਦੇ ਨੇ ਬੈਸਾਂ ਕਰਦੇ ਨੇ ਬਾਦੀ ਹੁੰਦੇ ਨੇ ਬੰਦੇ ਹੁੰਦੇ ਨਹੀਂ ਉਹਨੂੰ ਤਾਂ ਨਿੰਦਿਆ ਕੀਤੀ ਹੈ ਵਿਦਵਾਨਾਂ ਦੀ ਤਾਂ ਵਿਦਵਾਨਾਂ ਦੀ ਤਾਂ ਨਿੰਦਿਆ ਹੀ ਹੈ ਗੁਰਮਣੀ ਕੀਤੀ ਹੈ ਵਿਦਵਾਨ ਹੈ ਤਾਂ ਧਰਮ ਨੂੰ ਧੱਦਾ ਬਣਾਉਂਦੇ ਨੇ ਵਿਦਵਾਨ ਹੈ ਤਾਂ ਪੰਡਤ ਵਿਦਵਾਨ ਸੀ ਤੁਸੀਂ ਨਵੇਂ ਪੰਡਤ ਪੈਦਾ ਹੋ ਗਏ ਤਾਂ ਹੀ ਉਹਦੇ ਵਾਲੇ ਅਰਥ ਉਹਨਾਂ ਵਾਲੇ ਅਰਥ ਉਹਨਾਂ ਨੇ ਡਿਕਸ਼ਨਰੀ ਫਟਾਫਟ ਮੰਨ ਲਈ ਤੁਸੀਂ ਤੁਸੀਂ ਕਿਵੇਂ ਮੈਂ ਫਟਾਫਟ ਥੋੜੇ ਹਲਕ ਦੇ ਵਿੱਚ ਕਦੇ ਉਤਰ ਗਿਆ ਫਟਾਫਟ ਉਹ ਤੁਸੀਂ ਕਿ ਮੈਂ ਮੰਨ ਲਿਓ ਅਰਥ ਠੀਕ ਨੇ ਸਭ ਸੁਣ ਵਾਲੇ ਵਿਦਵਾਨ ਜੋ ਹੋਏ ਕੀ ਥੋੜੀ ਤਸੱਲੀ ਹੋ ਗਈ ਉਹਨਾਂ ਨੇ ਅਰਥਾਂ ਕਰਾਤੀ ਕੀ ਤੁਸੀਂ ਗੱਲ ਬੁੱਝ ਲਈ ਸਾਧ ਸੰਤ ਪੜ ਕੇ ਜੇ ਨਹੀਂ ਪੁੱਜੀ ਕਿਸ ਆਧਾਰ ਤੇ ਤੁਸੀਂ ਉਹਨੂੰ ਕਹਿੰਦੇ ਹੋ ਠੀਕ ਹੈ ਇੱਥੇ ਗੁਲਜਾ ਬਣਾ ਕੇ ਖੜੇ ਕੀਤੇ ਨੇ ਗੁਲਜਾ ਉਹ ਬਣਾਉਗਾ ਜਿਹੜਾ ਕਹਾਂ ਦੱਸੂ ਵੀ ਸੱਚ ਆ ਹੈ ਉਹ ਤਾਂ ਨਹੀਂ ਗੁਲਜਾ ਬਣਦਾ ਹੁੰਦਾ ਜੇ ਝੂਠ ਤੋਂ ਆ ਤਾਂ ਸੱਚ ਦੱਸ ਫਿਰ ਕੀ ਹੈ ਝੂਠ ਉਹਦਾ ਹੀ ਮੰਨਿਆ ਹੋਇਆ ਝੂਠ ਸਾਬਤ ਹੁੰਦਾ ਖੋਟੇ ਖਰੇ ਜਿਹਨੂੰ ਖਰੇ ਦੀ ਪਛਾਣ ਨਹੀਂ ਉਹਨੂੰ ਖੋਟੇ ਦੀ ਵੀ ਕੀ ਪਛਾਣ ਜਿਹਨੂੰ ਖੋਟੇ ਦੀ ਪਛਾਣ ਤਾਂ ਹੀ ਹੈ ਜੇ ਖਰੇ ਦੀ ਪਛਾਣ ਇਹ ਕਿਹਨੂੰ ਗੁਰਮੁਖ ਗੁਰਮੁਖ ਖੋਟੇ ਖਰੇ ਪਛਾਣ ਤੇ ਵਿਦਵਾਨ ਨੂੰ ਤਾਂ ਖੋਟੇ ਖਰੇ ਦੀ ਪਛਾਣ ਨਹੀਂ ਹੈ ਵਿਦਵਾਨ ਤਾਂ ਆਪੇ ਖੋਟਾ ਖੋਟੇ ਦਾ ਵਿਦਵਾਨ ਉਦੋਂ ਉੱਤੇ ਗੁਰਮੁਖ ਹੈ ਵਿਦਿਆ ਸੋਧਦਾ ਹੈ ਵਿਦਿਆ ਨੂੰ ਵਿਚਾਰਦਾ ਹੈ ਖੋਜਦਾ ਤਾਂ ਕਰਕੇ ਪਤਾ ਲੱਗਦਾ ਹਰ ਗੁਰਮ ਚੁੱਕੇ ਆਵੜ ਜਾਣ ਵਿਦਵਾਨ ਦਾ ਆਵੜ ਜਾਣ ਚੁੱਕਿਆ ਦੱਸੇ ਕਿਹੜਾ ਵਿਦਵਾਨ ਇੱਕ ਦੱਸੇ ਮੇਰੇ ਚੁੱਕਿਆ ਆਵੜ ਜਾਣ ਕਿਵੇਂ ਚੁੱਕਿਆ ਸਮਝਾ ਦੇਵੇ ਕਿਵੇਂ ਚੁੱਕਦਾ ਹੁੰਦਾ ਇਹ ਵੀ ਸਮਝਾ ਦੇਵੇ ਇਹਨਾਂ ਦਾ ਤਾਂ ਉਹ ਜੀ ਹੋਣੀ ਹੈ ਜਿਹੇ ਜੀ ਪੜਤਨਾ ਹੋਈ ਹੋਈ ਹੈ ਔਰ ਇਸੇ ਦੇ ਲਾਇਕ ਨੇ ਸ਼ਰਮਣੀ ਕਮੇਟੀ ਵਾਲੇ ਮੂਰਖ ਸੀਗੇ ਉਹ ਵੀ ਉਹ ਕਿਹੜਾ ਵਿਚਾਰੇ ਸਿੱਖ ਸੀਗੇ ਇਹ ਸਿੱਖੀ ਦਾ ਉਹਨੂੰ ਗਿਆਨ ਸੀ ਜਿਵੇਂ ਵਿਦਵਾਨ ਕਹਿੰਦੇ ਬੰਦੇ ਰਹੇ ਦੂਏ ਚੁੱਪ ਕਰ ਗਏ ਭਾਈ ਜੇ ਕੋਈ ਆਪੇ ਫਸਦਾ ਹੋਵੇ ਜਾਲ 'ਚ ਜਾਂਦਾ ਸ਼ਿਕਾਰ ਜਾਲ 'ਚ ਜਾਂਦਾ ਫਿਰ ਰੌਲਾ ਪਾਈਦਾ ਹੁੰਦਾ ਸ਼ਿਕਾਰੀ ਨੇ ਰੌਲਾ ਪਾਉਂਦਾ ਹੁੰਦਾ ਜਾਲ ਲੱਗਿਆ ਸ਼ਿਕਾਰੀ ਦਾ ਲਾਇਆ ਹੋਇਆ ਜਾਲ ਦਾ ਪਰਮੇਸ਼ਰ ਦਾ ਲਾਇਆ ਹੋਇਆ ਸ਼ਿਕਾਰ ਜਾਲ 'ਚ ਜਾ ਰਿਹਾ ਤੈਨੂੰ ਰੌਲਾ ਪਾਈਦਾ ਹੁੰਦਾ ਵੀ ਜਾਲ 'ਚ ਕਿਉਂ ਜਾਈ ਜਾਣਾ ਤੂੰ ਸਾਨੂੰ ਤਾਂ ਪਤਾ ਨਹੀਂ ਵਿਚਾਰ ਚ ਵਿਚਾਰ ਰਹੇ ਨੇ ਫਦੇ ਬਦੇ ਨੇ ਚੁੱਪ ਕਰ ਜੋ ਹੋ ਜੇ ਰੌਲਾ ਬੋਲੇ ਸ਼ਹਿਰਾ ਬਦਲ ਲੈਂਦੇ ਸਾਰੇ ਬਦ ਗਏ ਜਾਂਚ ਪਾਏ ਨੂੰ ਜੋ ਮਰਜ਼ੀ ਕੁੱਟੀ ਜਾਓ ਫਿਰ ਫਿਰ ਕੀ ਹੈ ਜੋ ਕਿਧਰ ਭੱਜ ਗਏ ਤਾਂ ਜਵਾਬ ਦੇਣਾ ਹੁਣ ਸਭ ਨੂੰ ਤੇਲੇ ਦੀ ਜਿੱਦਰੀ ਹੈ ਨਾ ਕਿ ਸਿਆਸਤਦਾਨ ਦੀ ਹੈ ਨਾ ਵਿਦਵਾਨ ਦੀ ਰਹਿਣੀ ਦੇਣੀ ਅਸੀਂ ਵਿਦਵਾਨ ਦੀ ਹੁੰਦੀ ਵਿਦਵਾਨ ਤਾਂ ਆਪਸ ਵਿੱਚ ਨਹੀਂ ਰਹਿਣ ਦਿੰਦੇ ਇੱਕ ਦੂਏ ਦੀ ਦੂਏ ਦੀ ਤਾਂ ਲੋੜ ਹੈ ਦੀ ਅਜੋ ਸੰਤਾ ਜੇ ਇੱਕ ਇਹ ਸਿਆਣੇ ਵੀ ਤੂੰ ਵੀ ਨੰਗਾ ਮੈਂ ਵੀ ਨੰਗਾ ਚੁੱਪ ਕਰ ਰੋ ਇੱਕੋ ਜਿਹਾ ਦੋ ਇਹਦਾ ਵਿਦਵਾਨ ਤਾਂ ਇਹਨਾਂ ਜੋਗੇ ਵੀ ਨਹੀਂ ਸੰਤਾ ਜੇ ਦੀ ਸਮਾਈ ਹੈਗੀ ਵੀ ਭਾਈ ਇਹਨਾਂ ਕੇ ਗਿਆਨ ਆਪਾਂ ਨੂੰ ਸਾਰਿਆਂ ਨੂੰ ਤੈਨੂੰ ਵੀ ਇਹਨਾਂ ਕੇ ਜੇ ਜ਼ਿਆਦਾ ਹੈਗਾ ਮੈਨੂੰ ਦੇ ਦੇ ਮੇਰੇ ਤੋਂ ਲੈ ਤੇਰੇ ਕੋ ਘਾਟੇ ਹੈ ਤੋਂ ਲੈ ਲੈ ਇਹ ਫਿਰ ਵੀ ਇਹਨੇ ਸਿਆਣੇ ਨੇ ਸੰਤ ਬਹੁਤਾ ਨਹੀਂ ਬਕਵਾਸ ਕਰਦੇ ਜਿਵੇਂ ਬੜਬੜ ਕਰਦੇ ਨੇ ਜਿਨ੍ਹਾਂ ਗਿਆਨ ਨਾਲ ਗੱਲ ਕਰੀ ਜਾਂਦੇ ਨੇ ਕੁਝ ਇਹਨਾਂ 'ਚ ਵੀ ਜਿਹੜੇ ਗਲਤ ਨੇ ਉਹ ਗਲਤ ਹੈਗੇ ਨੇ ਪਰ ਇਹਨਾਂ 'ਚ ਗਲਤੀ ਹੈ ਗਲਤ ਨੂੰ ਗਲਤ ਵੀ ਨਹੀਂ ਕਹਿੰਦੇ ਗਲਤ ਨੂੰ ਗਲਤ ਤਾਂ ਨਹੀਂ ਕਹਿੰਦੇ ਆਪ ਵੀ ਗਲਤ ਨੇ ਦਰਦੇ ਨਹੀਂ ਕਹਿੰਦੇ ਵੀ ਮੈਨੂੰ ਕਹਿ ਦੂਏ ਉਹ ਵੀ ਕਮਜ਼ੋਰੀ ਹੈ ਇਹਨਾਂ ਦੀ ਉਹੀ ਕਮਜ਼ੋਰੀ ਇਹਨਾਂ ਨੂੰ ਲੈ ਕੇ ਬੈਠੀ ਹੈ ਉਹ ਕਮਜ਼ੋਰੀ ਉਹ ਲੈ ਕੇ ਬਹਿੰਦੀ ਹੈ ਭਗਤ ਕਹੇ ਦੀ ਪਰਵਾਹ ਕਰਦੇ ਹੀ ਨਹੀਂ ਗੁਰੂ ਨੂੰ ਪਰਵਾਹ ਨਹੀਂ ਕਰਦੇ ਗਲਤ ਨੂੰ ਗਲਤ ਸੱਚ ਨੂੰ ਸੱਚ ਉਹੀ ਕਹਿ ਸਕਦੇ ਨੇ ਉਹ ਕਹਿੰਦੇ ਨੇ ਖੁੱਲ ਕੇ ਫਿਰ ਮੈਦਾਨ 'ਚ